ਤੋ ਪ੍ਰਸਾਦ ਕਬਿਤ ਖੂਕ ਮਲ ਹਾਰੀ ਗਜ ਹਾਵ ਵਿਭੂਤ ਧਾਰੀ ਕੀ ਦੁਆ ਮਸਾਨ ਬਾਸ ਕਰਿਓ ਹੀ ਕਰਤ ਹੈ ਘੁਗੂ ਮਟ ਬਾਸੀ ਲਗੇ ਡੋਲਤ ਉਦਾਸੀ ਮ੍ਰਿਗ ਤਰ ਵਰਸ ਦੀਵ ਮੋਨ ਸਾਦੇ ਹੀ ਮਰਤ ਹੈ ਬਿੰਦ ਕੇ ਸਦਈਆ ਤਾਹੇ ਹੀਜ ਕੀ ਬਡਈਆ ਦੇ ਬੰਦਰਾ ਸਦੀਵ ਪਾਏ ਨਾਗੇ ਹੀ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛੀਨ ਕੈਸੇ ਕਹਿ ਤਰਤ ਹੈ ਭੂਤ ਪਾਨ ਚਾਰੀ ਛਿਤ ਛਾਉਣਾ ਸਭੈ ਦੂਦਾ ਧਾਰੀ ਪੌਣ ਕੇ ਹਾਰੀ ਸੋ ਭੁਜੰਗ ਜਾਨ ਯਤ ਹੈ ਤ੍ਰਿਣ ਕੇ ਭਝਈਆ ਧਨ ਲੋਭ ਕੇ ਤਜਿਆ ਤੇ ਤੋ ਗਉਨ ਕੇ ਜਈਆ ਬ੍ਰਿਖ ਭਈਆ ਮਾਨ ਯਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਵਡਈਆ ਦੇਤ ਬਗਲਾ ਵਿਡਾਲ ਬ੍ਰਿਕ ਧਿਆਨੀ ਠਾਨੀਆ ਤੋ ਹੈ ਜੀਤੋ ਬੜੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਾਏ ਐਸੇ ਨਾ ਪ੍ਰਪੰਚ ਮਨ ਭੂਲ ਆਨ ਯਤ ਹੈ ਭੂਮ ਕੇ ਵਸਈਆ ਤਾਹ ਭੂਚਰੀ ਕੇ ਦਈਆ ਕਹਿ ਨਭ ਕੇ ਉਡਈਆ ਸੋ ਚਰਈਆ ਕਹਿ ਬਖਾਨੀਐ ਹਾਲ ਕੇ ਪਛਈਆ ਤਾਹ ਬਾਂਦਰੀ ਕੇ ਦਈਆ ਕਹਿ ਆਦਿਸ ਫਰਈਆ ਤੇ ਤੋ ਭੂਤ ਕਹਿ ਪਛਾਨੀਐ ਜਾਲ ਕੇ ਤਰਈਆ ਕੋ ਗੰਗੇਰੀ ਸੀ ਕਹਾਤ ਜਾਗ ਆਗ ਕੇ ਪਛਈਆ ਸੋ ਚਕੋਰ ਸਮ ਮਾਨੀਐ ਸੂਰਜ ਸਵਈਆ ਤਾਹੇ ਕੌਲ ਕੀ ਵਡਾਈ ਦੇ ਚੰਦਰਮਾ ਸਵਈਆ ਕੋ ਕਵੀ ਕਹਿ ਪਹਿਚਾਨੀਐ ਨਾਰਾਇਣ ਕਛ ਮਛ ਤਿੰਦੂਆ ਕਹਤ ਸਭ ਕੌਲ ਨਾਭ ਕੌਲ ਜਿਹ ਤਾਲ ਮੈਂ ਰਹਾਤ ਹੈ ਗੋਪੀਨਾਥ ਪੂਜਰ ਗੋਪਾਲ ਸਵੈ ਧੇਨ ਚਾਰੀ ਰਿਖੀ ਕੇਸ ਨਾਮ ਕੈ ਮਹੰਤ ਲਹੀਆ ਤੁਹੈ ਮਾਧਵ ਭਵਰ ਅਵਟੇਰੂ ਕੋ ਕਨਈਆ ਨਾਮ ਕੰਸ ਕੋ ਵਧਈਆ ਜਮ ਦੂਤ ਕਹੀਆ ਤੁਹੈ ਮੂੜ ਰੂੜ ਪੀਟ ਤ ਨਾ ਗੂੜਤਾ ਕੋ ਭੇਦ ਪਾਵੈ ਪੂਜਤ ਨਾ ਤਾਹੇ ਜਾ ਕੇ ਰਾਖੇ ਰਹੀਆ ਤੁਹੈ ਵਿਸੁਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜਟਾ ਧਾਰੀ ਸਤੀ ਸਾਚੇ ਬੜੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋ ਮੁਖ ਏਕ ਪਾਏ ਠਾਡੇ ਨਾ ਬਹਾਤ ਹੈ ਮਾਨਵ ਫਨਿੰਦ ਦੇਵ ਦਾਨਵ ਨਾ ਪਾਵੈ ਭੇਦ ਭੇਦ ਯੋਕ ਤੇਵ ਨੇਤ ਨੇਤ ਕਹਿ ਕਹਾਤ ਹੈ ਨਾਚਤ ਫਿਰਤ ਮੋਰ ਬਾਦਰ ਕਰਤ ਘੋਰ ਦਾਮਨੀ ਅਨੇਕ ਭਾਉ ਕਰਿਓ ਹੀ ਕਰਤ ਹੈ ਚੰਦਰਮਾ ਤੇ ਸੀਤਲ ਨਾ ਸੂਰਜ ਤੇ ਤਪਤ ਤੇਜ ਇੰਦਰ ਸੋ ਨਾ ਰਾਜਾ ਭਾਉ ਭੂਮ ਕੋ ਭਰਤ ਹੈ ਸੇਵ ਸੇ ਤਪਸੀ ਆਦ ਬ੍ਰਹਮਾ ਸੇ ਨਾ ਚਾਰੀ ਸੰਤ ਕੁਮਾਰ ਸੀ ਤਪਸਿਆ ਨਾਨਤ ਹੈ ਗਿਆਨ ਕੇ ਵਿਹੀਨ ਕਾਲ ਫਾਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਏ ਫਿਰਤ ਹੈ ਏਕ ਸਿਵ ਪੈ ਏਕ ਗੈ ਏਕ ਫੇਰ ਭੈ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਅਰ ਵਿਸ਼ਨ ਕੇ ਤੇ ਬੇਦੋ ਪੁਰਾਣ ਕੇ ਤੇ ਸਿਮਰਤਿ ਸਮੂਹਨ ਕਹਿ ਹੋਏ ਹੋਏ ਬਿਤੈ ਹੈ ਮੂਣ ਦੀ ਮਦਾਰ ਕੇ ਤੇ ਅਸਨੀ ਕੁਮਾਰ ਕੇ ਤੇ ਅੰਸਾ ਅਵਤਾਰ ਕੇ ਤੇ ਕਾਲ ਵਸ ਭੈ ਹੈ ਵੀਰੋ ਪਿਕਾਮਰ ਕੇ ਤੇ ਕਨੇ ਨਾ ਪਰਤੇ ਤੇ ਭੂਹੀ ਤੇ ਹੋਏ ਕੈ ਫੇਰ ਭੂਮ ਹੀ ਮਿਲੈ ਹੈ जोगी जदि ब्रह्मचारी बड़े बड़े छत्र धारी छत्री की छाया कई कोस लो चलत है बड़े बड़े राजन के दावत फिरत देश बड़े बड़े राजन के द्रप को दलत है ਮਾਨ ਸੇ ਮਹੀ ਪਿਓ ਦਲੀਪ ਕੈਸੇ ਛਤਰਤਾਰੀ ਵਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਾ ਸੇ ਦਲੀਸਰੇ ਦੁਰਜੋਧਨ से ਮਾਨ ਤਾਰੀ भोग ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜਦੇ ਕਰੇ ਅਨੇਕ ਤੋਪਤੀ ਕਪਟ ਭੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕਉ ਕਾ ਪਇਓ ਮਲ ਜਾਉ ਪੈ ਕਾਢ ਤੇ ਅਨੇਕ ਡੰਡ ਸੋ ਤੋ ਨਾ ਡੰਡਾਉ ਤੇ ਅਸ਼ਟਾਂਗ ਅਥ ਤੀਸ ਕਉ ਕਾ ਪਇਓ ਰੋਗੀ ਜਾਉ ਪੈ ਡਾਰਿਓ ਰਹਿਓ ਉਰਦ ਮੁਖ ਮਨ ਤੇ ਨਾ ਮੂੰਡ ਨਿਹਰਾਇਓ ਆਦੀਸ ਕਉ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕਉ ਸੀਸ ਪਟਕਤ ਜਾ ਕੇ ਕਾਨ ਮੈਂ ਖਜੂਰਾ ਧਸੈ ਮੂਣ ਛਟਕਤ ਮਿੱਤਰ ਪੁੱਤਰ ਹੂੰ ਕੇ ਸੋਗ ਸੋ ਆਖ ਕੋ ਚਰਈਆ ਫਲ ਫੂਲ ਕੋ ਪਛਈਆ ਸਦਾ ਮਨ ਕੋ ਪਰਮਈਆ ਔਰ ਦੂਸਰੋ ਨਾ ਭੋਗ ਸੋ ਕਾ ਪਇਓ ਭੇੜ ਜੋ ਕਸ਼ਤ ਸੀਸ ਬ੍ਰਿਛਨ ਸੋ ਮਾਟੀ ਕੋ ਪਛਈਆ ਬੋਰ ਪੂਛ ਲੀਜੈ ਜੋਗ ਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭੇਟੈ ਪਰਲੋਕ ਸੋ ਨਾ ਚੋਈ ਕਰਤ ਮੋਰ ਦਾਦਰ ਕਰਤ ਸੋਰ ਸਦਾ ਕਾਨ ਘੋਰ ਕਾਨ ਕਰਿਓ ਈ ਕਰਤ ਹੈ ਏਕ ਪਾਏ ਠਾਡੇ ਸਦਾ ਬਨ ਮੈਂ ਰਹਾਤ ਬ੍ਰਿਛ ਫੂਕ ਫੂਕ ਪਾਪ ਭੂਮ ਸਰਾਵਗ ਧਰਤ ਹੈ ਪਾਹਨ ਅਨੇਕ ਜੁਗ ਏਕ ਠੌਰ ਬਾਸ ਕਰੈ ਕਾਗ ਔਰ ਚੀਲ ਦੇਸ ਦੇਸ ਵਿੱਚ ਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੂਜੈ ਨੀਨ ਭਾਵਨਾ ਵਿਹੀਨ ਦੀਨ ਕੈਸੇ ਕਹਿ ਤਰਤ ਹੈ ਜੈਸੇ ਏਕ ਸੁਆਂਗੀ ਕਹੂ ਜੋਗਿਆ ਬੈਰਾਗੀ ਬਨੈ ਕਾਬਹੂ ਸਨਿਆਸ ਭੇਸ ਮਾਨ ਕਹਿ ਦਿਖਾਵੀ ਕਹੂੰ ਪੌਨ ਹਾਰੀ ਕਹੂੰ ਬੈਠੇ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵੀ ਕਹੂੰ ਬ੍ਰਹਮਚਾਰੀ ਕਹੂੰ ਹਾਥ ਬੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਏ ਕਹਿ ਲੋਗਨ ਪ੍ਰਭਾਵੀ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵੇ ਪੰਜ ਬਾਰ ਗੀਦਰੇ ਪੁਕਾਰੇ ਪਰੇ ਸੀਤ ਕਾਲ ਕੁੰਚਰੇ ਹੋ ਗਧਾ ਅਨੇਕ ਦਾ ਪੁਕਾਰਹੀ ਕਹਾ ਪਇਓ ਜੋ ਪੈ ਕਲਵਤਰ ਲਿਓ ਕਾਸੀ ਵੀਰ ਚੀਰ ਚੀਰ ਚੋਰ ਟਾ ਕੁਠਾਰਨ ਸੋ ਮਾਰੀ ਕਹਾ ਪਇਓ ਫਾਸੀ ਢਾਰ ਬੂਡਿਓ ਜੜ ਗੰਗ ਧਾਰ ਢਾਰ ਢਾਰ ਫਾਸ ਠੱਗ ਮਾਰ ਮਾਰ ਡਾਰਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕੈਸੇ ਗਿਆਨ ਕੋ ਵਿਚਾਰਹੀ ਤਾਪ ਕੇ ਸਹਿ ਤੇ ਜੋ ਪੈ ਪਾਈਐ ਤਾਪਨਾ ਤਾਪਨਾ ਅਨੇਕ ਤਨ ਘਾਇਲ ਸਾਥ ਹੈ ਜਾਪ ਕੇ ਕੀਏ ਤੇ ਜੋ ਪੈ ਪਾਈਐ ਤੇ ਅਜਾਬ ਦੇ ਪੂਦਨਾ ਸਦੀਵ ਤੁਹੀ ਤੁਹੀ ਉਚਰਤ ਹੈ ਨਭ ਕੇ ਉਡੇ ਤੇ ਜੋ ਪੈ ਨਾਰਾਇਣ ਪਾਈਤ ਅਨਲ ਆਕਾਸ਼ ਪੰਛੀ ਡੋਰ ਬੋ ਕਰਤ ਹੈ ਆਗ ਮੈਂ ਜਰੇ ਤੇ ਗਤ ਰਾਂਡ ਕੀ ਪਰਤ ਕਤ ਪਤਾਲ ਕੇ ਬਾਸੀ ਕਿਉ ਭੁਜੰਗ ਨਾ ਤਰਤ ਹੈ ਕੋ ਪਇਓ ਮੁੰਡਿਆ ਸੰਿਆਸੀ ਕੋ ਜੋਗੀ ਭਇਓ ਕੋ ਬ੍ਰਹਮਚਾਰੀ ਕੋ ਜਤੀ ਅਨੁਮਾਨ ਬੋ ਹਿੰਦੂ ਤੁਰਕ ਕੋ ਰਾਵ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜ ਕਰਹੀਮ ਹੋਈ ਦੂਸਰੋ ਨਾ ਭੇਦ ਕੋਈ ਭੂਲ ਬ੍ਰਹਮ ਬੋ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭੈ ਏਕੈ ਜੋਤ ਬੋ ਦੇਹ ਰਾਮ ਸੀਤ ਸੋਈ ਪੂਜਾ ਓ ਨਿਵਾਜ ਹੋਈ ਮਾਨ ਸਭੈ ਏਕ ਪੈ ਅਨੇਕ ਕੋ ਪ੍ਰਭਾਉ ਹੈ ਦੇਵਤਾ ਦੇਵ ਜਸ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ ਏਕੈ ਨੈਣ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਸਿਓ ਆਪ ਕੋ ਰਲਾਉ ਹੈ ਅੱਲਾ ਅਭੇਖ ਸੋਈ ਪ੍ਰਾਨ ਓ ਕੁਰਾਨ ਹੋਈ ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ ਜੈਸੇ ਏਕ ਆਗ ਤੇ ਏਕ ਨੂਕਾ ਕੋਟ ਆਗ ਉਠੇ ਨਿਆਰੇ ਨਿਆਰੇ ਹੋਏ ਕੈ ਫੇਰ ਆਗ ਮੈਂ ਮਿਲਾਗੇ ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰ ਕੇ ਏਕ ਨੂਕਾ ਫੇਰ ਧੂਰ ਹੀ ਸਮਾਗੇ ਜੈਸੇ ਏਕ ਨਦ ਤੇ ਤਰੰਗ ਕੋਟ ਉਪਜਿਤ ਹੈ ਪਾਣ ਕੇ ਤਰੰਗ ਸਵੈ ਪਾਣ ਹੀ ਕਹਾਗੇ ਤੈਸੇ ਵਿਸ਼ਵ ਰੂਪ ਤੇ ਅਭੂਤ ਪੂਤ ਪ੍ਰਗਟ ਹੋਏ ਤਾਈ ਤੇ ਉਪਜ ਸਭੈ ਤਾਹੀ ਮੈਂ ਸਮਾਗੇ ਕੇਤੇ ਕਛ ਮਛ ਕੇਤੇ ਓਨ ਕਉ ਕਰਤ ਭਾਛ ਕੇਤੇ ਅਛ ਵਛ ਹੋਏ ਸਪਛ ਉਡ ਜਾਗੇ ਕੇਤੇ ਦਬ ਬੀਚ ਅਛ ਪਛ ਕਉ ਕਰਾਂਗੇ ਭਾਛ ਕੇ ਪ੍ਰਤਛ ਹੋਏ ਪਚਾਏ ਖਾਏ ਜਾਗੇ ਜਲ ਕਾ ਥਲ ਕਾ ਗगन ਕੇ ਗਉਨ ਕਾ ਕਾਲ ਕੇ ਬਨਾਏ ਸਵੈ ਕਾਲ ਹੀ ਚ ਬਾਗੇ ਤੇਜ ਜਿਉ ਅਤੇਜ ਮੈਂ ਅਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜ ਸਵੈ ਤਾਹੀ ਮੈਂ ਸਮਾਗੇ ਕੂਕਤ ਫਿਰਤ ਕੇਤੇ ਰੋਵਤ ਮਰਤ ਕੇਤੇ ਜਲ ਮੈਂ ਡੁਬਤ ਕੇਤੇ ਆਗ ਮੈਂ ਜਰਤ ਹੈ ਕੇਤੇ ਗੰਗ ਵਾਸੀ ਕੇਤੇ ਮਦੀਨਾ ਮੱਕਾ ਨਿਵਾਸੀ ਕੇਤ ਕੇ ਉਦਾਸੀ ਕੇ ਭਰਮਾਏ ਫਿਰਤ ਹੈ ਕਰਵਤ ਸਾਹਤ ਕੇਤੇ ਭੂਮੈ ਗੜਤ ਕੇਤੇ ਸੂਆ ਪੈ ਚੜਤ ਕੇਤੇ ਦੂਖ ਕੋ ਭਰਤ ਹੈ ਗੈਨ ਮੈਂ ਉਡਤ ਕੇਤੇ ਜਲ ਮੈਂ ਰਹਤ ਕੇਤੇ ਗਿਆਨ ਕੇ ਵਿਹੀਨ ਜਕ ਜਾਰੇ ਹੀ ਮਰਤ ਹੈ ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਬੜੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ਕਾਸ ਹਾਰੇ ਚੰਦਨ ਲਗਾਏ ਹਾਰੇ ਚੋਆਚਾਰ ਪੂਜ ਹਾਰੇ ਪਾਨ ਚੜਾਏ ਹਾਰੇ ਲਾਪਸੀ ਗਾ ਹਾਰੇ ਗੋਰਨ ਮਨਾਏ ਹਾਰੇ ਮੜੀ ਮਟਲੀ ਬਹਾਰੇ ਹਾਰੇ ਭੀਤਨ ਲਗਾਏ ਹਾਰੇ ਛਾਪਸੀ ਗਾਏ ਹਾਰੇ ਗੰਧਰਵ ਬਜਾਏ ਹਾਰੇ ਕਿੰਨਰ ਸਾਹਿਬ ਪਾਚ ਹਾਰੇ ਪੰਡਤ ਤਪੰਤ ਹਾਰੇ ਤਾਪਸੀ ਤੋ ਪ੍ਰਸਾਦ ਭੁਜੰਗ ਪ੍ਰਿਆ ਛੰਦ ਨ ਰਾਗੰ ਨ ਰੰਗੰ ਨ ਰੂਪੰ ਨ ਰੇਖੰ ਨ ਮੋਹੰ ਨ ਕ੍ਰੋਹੰ ਨ ਦ੍ਰੋਹੰ ਨ ਦ્વੈਖੰ ਨ ਕਰਮੰ ਨ ਪਰਮੰ ਨ ਜਨਮੰ ਨ ਜਾਤੰ ਨ ਮਿਤਰੰ ਨ ਸਤਰੰ ਨ ਪਿਤਰੰ ਨ ਵਾਤੰ ਨ ਨੇਹੰ ਨ ਗੇਹੰ ਨ ਕਾਮੰ ਨ ਤਾਮੰ ਨ ਪੁੱਤਰੰ ਨ ਮਿਤਰੰ ਨ ਸਤਰੰ ਨ ਭਾਮੰ ਅਲੇਖੰ ਅਪੇਖੰ ਅਜੋਨੀ ਸਰੂਪੰ ਸਦਾ ਸਿੱਧ ਦਾ ਬੁੱਧ ਦਾ ਪ੍ਰਿਦ ਰੂਪੰ ਨਹੀਂ ਜਾਣ ਜਾਈ ਕਛੂ ਰੂਪ ਰੇਖੰ ਕਹਾ ਬਾਸ ਤਾਕੋ ਫਿਰੈ ਕੌਣ ਭੇਖੰ ਕਹਾ ਨਾਮ ਤਾਕੋ ਕਹਾ ਕਹਿ ਕਹਾਵੈ ਕਹਾ ਕਹਿ ਬਖਾਨੋ ਕਹੈ ਮੈ ਨ ਆਵੈ ਨ ਰੋਗੰ ਨ ਸੋਗੰ ਨ ਮੋਹੰ ਨ ਮਾਤੰ ਨ ਕਰਮੰ ਨ ਭਰਮੰ ਨ ਜਨਮੰ ਨ ਜਾਤੰ ਅਦਵੈਖੰ ਅਭੇਖੰ ਅਜੋਨੀ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ ਪਰੇਯੰ ਪਰਾ ਪਰਮ ਪ੍ਰਗਿਆ ਪ੍ਰਕਾਸ਼ੀ ਅਛੇਦੰ ਅਛੈ ਆਦ ਅਦਵੈ ਅਬਨਾਸੀ ਨਾ ਜਾਤੰ ਨ ਪਾਤੰ ਨ ਰੂਪੰ ਨ ਰੰਗੇ ਨਮੋ ਆਦਿ ਭੰਗੇ ਨਮੋ ਆਦਿ ਪੰਗੇ ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਉਪਾਏ ਉਸਾਰੇ ਗੜੇ ਫੇਰ ਮੇਟੇ ਬਨਾਏ ਅਗਾਧੇ ਅਪੈ ਆਦਿ ਅਦਵੈ ਅਵਨਾਸੀ ਪਰੇੰ ਪਰਾ ਪਰਮ ਪੂਰਨ ਪ੍ਰਕਾਸੀ ਨਾ ਆਧੰ ਨ ਬਿਆਧੰ ਅਗਾਧੰ ਸਰੂਪੇ ਅਖੰਡਤ ਪ੍ਰਤਾਪ ਆਦ ਅਛੈ ਵਿਭੂਤੇ ਨ ਜਨਮੰ ਨ ਮਰਨੰ ਨ ਬਰਨੰ ਨ ਬਿਆਦੇ ਅਖੰਡੇ ਪ੍ਰਚੰਡੇ ਅਦੰਡੇ ਅਸਾਧੇ ਨਨੇਹੰ ਨਗੇਹੰ ਸਨੇਹੰ ਸਨਾਥੇ ਉਦੰਡੇ ਅਮੰਡੇ ਪ੍ਰਚੰਡੇ ਪਰਮਾਥੇ ਨਾ ਜਾਤੇ ਨਾ ਪਾਤੇ ਨਾ ਸਤਰੇ ਨਾ ਮਿੱਤਰੇ ਸੋ ਭੂਤੇ ਭਵਿਖੇ ਭਵਾਨੇ ਅਚਿਤਰੇ ਨਰਾਯੰ ਨਰੰਕੰ ਨ ਰੂਪੰ ਨ ਰੇਖੰ ਨ ਲੋਭੰ ਨ ਚੋਭੰ ਅਪੂਤੰ ਅਪੇਖੰ ਨ ਸਤਰੰ ਨ ਮਿਤਰੰ ਨ ਨੇਹੰ ਨ ਗੇਹੰ ਸਦੈਵੰ ਸਦਾ ਸਰਬ ਸਰਬਤਰ ਸਨੇਹੰ ਨ ਕਾਮੰ ਨ ਕ੍ਰੋਧੰ ਨ ਲੋਭੰ ਨ ਮੋਹੰ ਅਜੋਨੀ ਅਛੈ ਆਦ ਅਤਵੈ ਅਜੋਹੰ ਨਾ ਜਨਮੰ ਨਾ ਮਰਨੰ ਨਾ ਪਰਨੰ ਨਾ ਵਿਆਧੰ ਨਾ ਰੋਗੰ ਨਾ ਸੋਗੰ ਭੈ ਨਿਰਵਿਖਾਦੰ ਅਛੇਦੰ ਅਪੇਦੰ ਕਰਮੰ ਅਕਾਲੰ ਖੰਡੰ ਭੰਡੰ ਪ੍ਰਚੰਡੰ ਪਾਲੰ ਨਾ ਤਾਤੰ ਨਾ ਮਾਤੰ ਨਾ ਜਾਤੰ ਨਾ ਕਾਇੰ ਨ ਨੇਹੰ ਨਾ ਗੇਹੰ ਨਾ ਪਰਮੰ ਨਾ ਭਾਇੰ ਨਾ ਰੂਪੰ ਨਾ ਭੂਪੰ ਨਾ ਕਾਇੰ ਨਾ ਕਰਮੰ ਨਾ ਤ੍ਰਾਸੰ ਨਾ ਪ੍ਰਾਸੰ ਨਾ ਭੇਦੰ ਨਾ ਪਰਮੰ ਸਦੈਵੰ ਸਦਾ ਸਿੱਧ ਬ੍ਰਿਧੰ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ ਨਿਰਉਕਤੰ ਪ੍ਰਭਾ ਆਦ ਅਨੁਕਤੰ ਪ੍ਰਤਾਪੇ ਅਜੁਗਤੰ ਅਛੈ ਆਦ ਅਵਿਕਤੇ ਅਥਾਪੇ ਵਿਭੁਗਤੇ ਅਛੈ ਆਦ ਅਛੈ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ ਨ ਨੇਹੰ ਨ ਗੇਹੰ ਨ ਸੋਕੰ ਨ ਸਾਖੰ ਭਰੇੰ ਪਵਿੱਤਰੰ ਪੁਨੀਤੰ ਅਤਾਕੰ ਨ ਜਾਤੰ ਨ ਪਾਤੰ ਨ ਮਿਤਰੰ ਨ ਮੰਤਰੇ ਨਮੋ ਏਕ ਤੰਤਰੇ ਨਮੋ ਏਕ ਤੰਤਰੇ ਨ ਧਰਮੰ ਨ ਪਰਮੰ ਨ ਸਰਮੰ ਨ ਸਾਕੇ ਨ ਬਰਮੰ ਨ ਚਰਮੰ ਨ ਕਰਮੰ ਨ ਬਾਕੇ ਨਾ ਸਤਰੰਗ ਨਾ ਮਿਤਰੰਗ ਨਾ ਪੁੱਤਰੰਗ ਸਰੂਪੇ ਨਮੋ ਆਦਿ ਰੂਪੇ ਨਮੋ ਆਦਿ ਰੂਪੇ ਕਹੂੰ ਕੰਜ ਕੇ ਮੰਜ ਕੇ ਪਰਮ ਭੂਲੇ ਕਹੂੰ ਰੰਕ ਕੇ ਰਾਜ ਕੇ ਧਰਮ ਲੂਲੇ ਕਹੂੰ ਦੇਸ ਕੇ ਭੇਸ ਕੇ ਧਰਮ ਤਾਮੇ ਕਹੂੰ ਰਾਜ ਕੇ ਸਾਜ ਕੇ ਬਾਜ ਤਾਮੇ ਕਹੂੰ ਅਛਰ ਕੇ ਪਛਰ ਕੇ ਸਿੱਧ ਸਾਦੇ ਕਹੂੰ ਸਿੱਧ ਕੇ ਬੁੱਧ ਕੇ ਬ੍ਰਿਧ ਲਾਦੇ ਕਹੂੰ ਅੰਗ ਕੇ ਰੰਗ ਕੇ ਸੰਗ ਦੇਖੇ ਕਹੂੰ ਜੰਗ ਕੇ ਰੰਗ ਕੇ ਰੰਗ ਪੇਖੇ ਕਹੂੰ ਧਰਮ ਕੇ ਕਰਮ ਕੇ ਹਰਮ ਜਾਣੇ ਕਹੂੰ ਧਰਮ ਕੇ ਕਰਮ ਕੇ ਪਰਮ ਮਾਨੇ ਕਹੂੰ ਚਾਰ ਚੇਸ਼ਟਾ ਕਹੂੰ ਚਿੱਤਰ ਰੂਪੰ ਕਹੂੰ ਪਰਮ ਪ੍ਰਗਿਆ ਕਹੂੰ ਸਰਬ ਪੂਪੰ ਕਹੂੰ ਨੇਹ ਗ੍ਰਹਿੰ ਕਹੂੰ ਦੇਹ ਦੋਖੰ ਕਹੂੰ ਔਖਦੀ ਰੋਗ ਕੋ ਸੋਖ ਸੋਖੰ ਕਹੂੰ ਦੇਵ ਵਿਦਿਆ ਕਹੂੰ ਦੈਤ ਬਾਣੀ ਕਹੂੰ ਜਚ ਗੰਧਰਵ ਕਿੰਨਰ ਕਹਾਣੀ ਕਹੂੰ ਸੀ ਸਾਤ ਕੀ ਤਾਮ ਸੀ ਹੋ ਕਹੂੰ ਜੋਗ ਵਿਦਿਆ ਤਰੇ ਤਾਪ ਸੀ ਹੋ ਕਹੂੰ ਰੋਗ ਹਰਤਾ ਕਹੂੰ ਜੋਗ ਜੁਗਤੰ ਕਹੂੰ ਭੂਮ ਕੀ ਭੁਗਤ ਮੈਂ ਭਰਮ ਭੂਤੰ ਕਹੂੰ ਦੇਵ ਕੰਨਿਆ ਕਹੂੰ ਦਾਨਵੀ ਹੋ ਕਹੂੰ ਜਛ ਵਿਦਿਆ ਧਰੇ ਮਾਨਵੀ ਹੋ ਕਹੂੰ ਰਾਜਸੀ ਹੋ ਕਹੂੰ ਰਾਜ ਕੰਨਿਆ ਕਹੂੰ ਸ੍ਰਿਸ਼ਟ ਕੀ ਪ੍ਰਿਸ਼ਟ ਕੀ ਰਿਸ਼ਟ ਪੰਨਿਆ ਕਹੂੰ ਵੇਦ ਵਿਦਿਆ ਕਹੂੰ ਵਿਓਮ ਬਾਣੀ ਕਹੂੰ ਕੋਗ ਕੀ ਕਾਵ ਕਥਾ ਕਹਾਣੀ ਕਹੂੰ ਅਦਰ ਸਾਰੰ ਕਹੂੰ ਭਦਰ ਰੂਪੰ ਕਹੂੰ ਮਦਰਵਾਣੀ ਕਹੂੰ ਛਿਦਰ ਸਰੂਪੰ ਕਹੂੰ ਵੇਦ ਵਿਦਿਆ ਕਹੂੰ ਕਾਵ ਰੂਪੰ ਕਹੂੰ ਚੇਸ਼ਟਾ ਚੇਸ਼ਟਾਚਾਰ ਚਿਤ੍ਰੰਗ ਸਰੂਪੰ ਕਹੂੰ ਪਰਮ ਪੁਰਾਨ ਕੋ ਪਾਰ ਪਾਵੈ ਕਹੂੰ ਬੈਠ ਕੁਰਾਨ ਕੇ ਗੀਤ ਗਾਵੈ ਕਹੂੰ ਸੁਧ ਸੇਖੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ ਕਹੂੰ ਜਵਾਸ ਰੂਪੰ ਜਰਾ ਰਾਹਤ ਦੇਹੰ ਕਹੂੰ ਨੇਹ ਦੇਹੰ ਕਹੂੰ ਤਿਆਗ ਰਹਿੰ ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ कहूँ राज साजन कहूँ राज रीतं कहूँ पूर्ण प्रज्ञा कहूँ परम प्रीतं कहूँ आरबी तोर की पारसी हो कहूँ पालवी पस्तवी संस्कृति हो कहूँ देश भाख्या कहूँ देववाणी कहूँ राज विद्या कहूँ राजधानी कहूँ मंत्र विद्या कहूँ तंत्र सारं कहूँ जंत्र रीतं कहूँ शस्त्र धारं कहूँ होम पूजा कहूँ देव अर्चा कहूँ पिंगलाचारणी गीत चर्चा ਕਹੂੰ ਬੀਨ ਵਿਦਿਆ ਕਹੂੰ ਗਾਨ ਗੀਤੰ ਕਹੂੰ ਮਲੇਸ਼ ਭਾਖਿਆ ਕਹੂੰ ਵੇਦ ਰੀਤੰ ਕਹੂੰ ਨ੍ਰਿਤ ਵਿਦਿਆ ਕਹੂੰ ਨਾਗ ਬਾਣੀ ਕਹੂੰ ਗਾਰੜ ਗੂੜ ਕਥਾ ਕਹਾਣੀ ਕਹੂੰ ਅਛਰਾ ਪਛਰਾ ਮਛਰਾ ਹੋ ਕਹੂੰ ਵੀਰ ਵਿਦਿਆ ਭੂਤੰ ਪ੍ਰਵਾਹੋ ਕਹੂੰ ਛੈਲ ਛਾਲਾ ਧਰੇ ਛਤਰ ਧਾਰੀ ਕਹੂੰ ਰਾਜ ਸਾਜੰ ਤੇਰਾ ਜਾਧਿਕਾਰੀ ਨਮੋ ਨਾਥ ਪੂਰੇ ਸਦਾ ਸਿੱਧ ਦਾਤਾ ਛੇਦੀ ਅਛੈ ਆਦ ਅਦਵੈ ਵਿਦਾਤਾ ਨਾ ਤ੍ਰਸਤੰ ਨਾ ਗ੍ਰਸਤੰ ਸਮਸਤੰ ਸਰੂਪੇ ਨਮਸਤੰ ਨਮਸਤੰ ਤੋ ਅਸਤੰ ਅਭੂਤੇ ਤਵ ਪ੍ਰਸਾਦ ਪਾਦੜੀ ਛੰਦ ਅਵਯਕਤ ਤੇਜ ਅਨਭਉ ਪ੍ਰਕਾਸ਼ ਛੈ ਸਰੂਪ ਅਦਵੈ ਅਨਾਸ ਅਨਤੁੱਟ ਤੇਜ ਅਨਖੋਟ ਪੰਡਾਰ ਦਾਤਾ ਦੁਰੰਤ ਸਰਬੰ ਪ੍ਰਕਾਰ ਅਨਭੂਤ ਤੇਜ ਅਨਛਿਜ ਗਾਤ ਕਰਤਾ ਸਦੀਵ ਹਰਤਾ ਸਨਾਤ ਆਸਨ ਅਡੋਲ ਅਨਪੂਤ ਕਰਮ ਦਾਤਾ ਦਇਆਲ ਅਨਪੂਤ ਧਰਮ ਜੇ ਸਤਰ ਮਿੱਤਰ ਨਹੀਂ ਜਨਮ ਜਾਤ ਜੇ ਪੁੱਤਰ ਭਰਾਤ ਨਹੀਂ ਮਿੱਤਰ ਮਾਤ ਜੇ ਕਰਮ ਪਰਮ ਨਹੀਂ ਧਰਮ ਧਿਆਨ ਜੇ ਨਹੀਂ ਗਏ ਨਹੀਂ ਬਾਣ ਜੇ ਜਾਤ ਪਾਤ ਨਹੀਂ ਸਤਰ ਮਿੱਤਰ ਜੇ ਨਹੀਂ ਗਏ ਨਹੀਂ ਚੇਨ ਚਿੱਤਰ ਜੇ ਰੰਗ ਰੂਪ ਨਹੀਂ ਰਾਗ ਰੇਖ ਜੇ ਜਨਮ ਜਾਤ ਨਹੀਂ ਪਰਮ ਪੇਖ ਜੇ ਕਰਮ ਪਰਮ ਨਹੀਂ ਜਾਤ ਪਾਤ ਨਹੀਂ ਨੇਹ ਗਏ ਨਹੀਂ ਪਿਤਰ ਮਾਤ ਜੇ ਨਾਮ ਥਾਮ ਨਹੀਂ ਵਰਗ ਬਿਆਦ ਜੇ ਰੋਗ ਸੋਗ ਨਹੀਂ ਸਤਰ ਸਾਦ ਜੇ ਤਰਾਸ ਵਾਸ ਨਹੀਂ ਦੇਹ ਨਾਸ ਜੇ ਆਦ ਅੰਤ ਨਹੀਂ ਰੂਪ ਰਾਸ ਜੇ ਰੋਗ ਸੋਗ ਨਹੀਂ ਜੋਗ ਜੁਗਤ ਜੇ ਤਰਾਸ ਆਸ ਨਹੀਂ ਭੂਮ ਭੂਤੇ ਜੇ ਕਾਰ ਬਿਆਲ ਕਟਿਓ ਨ ਅੰਗ ਛੈ ਸਰੂਪ ਖੈ ਭੰਗ ਜੇ ਨੇਤ ਨੇਤ ਉਚਰੰਤ ਬੇਜ ਜੇ ਅਲਖ ਰੂਪ ਕਥਤ ਕਤੇ ਜੇ ਅਲਖ ਰੂਪ ਆਸਨ ਅਡੋਲ ਜੇ ਅਮਿਤ ਤੇਜ ਅਛੈ ਅਤੋਲ ਜੇ ਧਿਆਨ ਕਾਜ ਮੁਨ ਜਨ ਅਨੰਤ ਕਈ ਕਲਪ ਜੋਗ ਸਾਧਤ ਦੁਰੰਤ ਤਨ ਸੀਤ ਕਾਮ ਬਰਖਾ ਸਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਯਤਨ ਜੋਗ ਵਿਦਿਆ ਵਿਚਾਰ ਸਾਧੰਤ ਤਦਪ ਪਾਵਤ ਨਾ ਪਾਰ ਕਈ ਉਰਦ ਬਾਹ ਦੇ ਸੰ ਭ੍ਰਮੰਤ ਕਈ ਉਰਦ ਮਦ ਪਾਵਕ ਚੁਲੰਤ ਕਈ ਸਿਮਰਤ ਸ਼ਾਸਤਰ ਉਚਰੰਤ ਵੇਦ ਕਈ ਕੋਕ ਕਾਵ ਕਥਤ ਕਤੇ ਕਈ ਅਗਨ ਹੋਤਰ ਕਈ ਭਉਨ ਆਹਾਰ ਕਈ ਕਰਤ ਕੋਟ ਮ੍ਰਿਤ ਕੋ ਆਹਾਰ ਕਈ ਕਰਤ ਸਾਗ ਪੈ ਪੱਤਰ ਭਾਛ ਨਹੀਂ ਦੇਵ ਹੋਵਤ ਪ੍ਰਤਾਛ ਕਈ ਗੀਤ ਗਾਨ ਗੰਧਰਵ ਰੀਤ ਕਈ ਵੇਦ ਸ਼ਾਸਤਰ ਵਿਦਿਆ ਪ੍ਰਤੀ ਕਉ ਵੇਦ ਰੀਤ ਜਗ ਆਦ ਕਰਮ ਕਉ ਅਗਨ ਹੋਤਰ ਕਉ ਤੀਰਥ ਧਰਮ ਕਈ ਦੇਸ ਦੇਸ ਪਾਖਾ ਰਟੰਤ ਕਈ ਦੇਸ ਦੇਸ ਵਿਦਿਆ ਪਣੰਤ ਕਈ ਕਰਤ ਭਾਂਤ ਪਾਂਤਨ ਵਿਚਾਰ ਨਹੀਂ ਨਾਇਕ ਤਾਸ ਪਾਏ ਤਨ ਪਾਰ ਕਈ ਤੀਰਥ ਤੀਰਥ ਭਰਮ ਸੋ ਭਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਕਰਤ ਵੀਰ ਵਿਦਿਆ ਵਿਚਾਰ ਨਹੀਂ ਤਦ ਵਿਤਾਸ ਪਾਏ ਤਨ ਪਾਰ ਕਹਉ ਰਾਜ ਰੀਤ ਕਉ ਜੋਗ ਧਰਮ ਕਈ ਸਿਮਰਤ ਸ਼ਾਸਤਰ ਉਚਰ ਸੋ ਕਰਮ ਨਿਉਲੀ ਆਦ ਕਰਮ ਕਹਉ ਹਸਤਦਾਨ ਕਉ ਅਸਮੇਧ ਮਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਚਾਰ ਕਹੂੰ ਕਰਤ ਜਛ ਗੰਧਰਭ ਗਾਨ ਕਹੂੰ ਧੂਪ ਦੀਪ ਕਹੂੰ ਅਰਗਦਾਨ ਕਹੂੰ ਪਿੱਤਰ ਕਰਮ ਕਹੂੰ ਵੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸ਼ਾਸਤਰ ਸਿਮਰਤ ਉਚਾਰ ਕਈ ਭਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਭ੍ਰਮਤ ਦੇਸ ਦੇਸ ਉਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਧ ਲਟਕੰਤ ਜਾਪ ਕਈ ਕਰਤ ਜੋ ਕਲਪੰ ਪ੍ਰਜੰਤ ਨਹੀਂ ਤਦਵ ਤਾਸ ਪਾਏ ਤਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਵ ਦ੍ਰਿਸ਼ ਦੇਖੇ ਮੁਰਾਰ ਬਿਨ ਭਗਤ ਸਖਤ ਨਹੀਂ ਪਰਤ ਪਾਣ ਬੋ ਕਰਤ ਹੂਮ ਅਰ ਜਗਦਾਨ ਬਿਨ ਏਕ ਨਾਮ ਇਕ ਚਿਤ ਲੀਨ ਫੋਕਟੋ ਸਰਬ ਧਰਮਾ ਬਹੀਨ